ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਮਕਲੀ ਪਾਤਸ਼ਾਹੀ ਦਸਵੀਂ ਰੇ ਮਨ ਐਸੋ ਕਰ ਸੰਿਆਸਾ ਬਨਸੇ ਸਦਨ ਸਭਾ ਕਰ ਸਮਝਾਓ ਮਰਹੀ ਮਾਇ ਉਦਾਸਾ ਰਹਾਓ ਜਤ ਕੀ ਜਟਾ ਜੋ ਕੋ ਮੱਜਨ ਨੇਮ ਕੇ ਨਖਨ ਬਢਾਓ ਗਿਆਨ ਗੁਰੂ ਆਤਮ ਉਪਦੇਸ਼ ਸਹੋ ਨਾਮ ਵਿਭੂਤ ਲਗਾਓ ਅਲਪਹਾਰ ਸੁਲਪਸੀ ਨਿੰਦਰਾ ਦਇਆ ਸਿਵਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਵਾਹਿਵੋ ਹਵੈ ਬੋ ਤ੍ਰਿਗੁਣ ਅਤੀਤ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨਾ ਮਨ ਸੋ ਲਿਆਵੈ ਤਬ ਹੀ ਆਤਮ ਤਤ ਕੋ ਦਰਸੈ ਪਰਮ ਪੁਰਖ ਕਹ ਪਾਵੈ ਰਾਮ ਕਲੀ ਪਾਤਸ਼ਾਹੀ ਦਸਵੀਂ ਰੇ ਮਨ ਇਹ ਬਿਦ ਜੋ ਕਮਾਓ ਸਿੰਘੀ ਸਾਚ ਅਕਪਟ ਕੰਠਲਾ ਧਿਆਨ ਵਿਭੂਤ ਚੜਾਓ ਰਹਾਓ ਤਾਤੀ ਗਹੁ ਆਤਮ ਬਸ ਕਰ ਕੀ ਪਿਛਾ ਨਾਮ ਆਧਾਰੰ ਬਾਜੈ ਪਰਮ ਤਾਰ ਤਤ ਹਰਿ ਕੋ ਉਪਜੈ ਰਾਗ ਰਸਾਰੰ ਉਗਟੈ ਤਾਣ ਤਰੰਗ ਰੰਗ ਆਤੇ ਗਿਆਨ ਗੀਤ ਬੰਧਾਨੰ ਚੱਕ ਚੱਕ ਰਹਿ ਦੇਵਦਾਨ ਮੁਨੀ ਛਕ ਛਕ ਬਿਉਮ ਵਿਵਾਨੰ ਆਤਮ ਉਪਦੇਸ਼ ਭੇਸ ਸੰਜਮ ਕੋ ਜਾਪ ਸੋ ਅਜਪਾ ਜਾਪੇ ਸਦਾ ਰਹੈ ਕੰਚਨ ਸੀ ਕਾਇਆ ਕਾਲ ਨਾ ਕਬਹੂ ਵਿਆਪੇ ਰਾਮ ਕਲੀ ਪਾਤਸ਼ਾਹੀ ਦਸਮੀ ਪ੍ਰਾਨੀ ਪਰਮ ਪੁਰਖ ਪਗ ਲਾਗੋ ਸੋਤ ਕਹਾ ਮੋਹ ਨਿੰਦਰਾ ਮੈਂ ਕਬਹੂ ਸੁਚੇਤ ਹੋਇ ਜਾਗੋ ਰਹਾਓ ਔਰਨ ਕਹਾ ਉਪਦੇਸ਼ ਹੈ ਪਸ ਤੋਹੇ ਪ੍ਰਬੋਧ ਨ ਲਾਗੋ ਸਿੰਚਿਤ ਕਹਾ ਪਰੇ ਵਿਖਿਆਨ ਕਹਾ ਕਬਹੂ ਬਿਖੈ ਰਸ ਤਿਆਗੋ ਕੇਵਲ ਕਰਮ ਭਰਮ ਸੇ ਨਹੁ ਧਰਮ ਕਰਮ ਅਨੁਰਾਗੋ ਸੰਗ੍ਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜ ਭਾਗੋ ਜਾਤੇ ਦੂਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਹੋ ਸਦਾ ਸਭਨ ਕੋ ਤਉ ਹਰਿ ਕੇ ਰਸ ਪਾਗੋ ਸੋਰਠ ਪਾਤਸ਼ਾਹੀ ਦਸਮੀ ਪ੍ਰਭ ਜੂ ਤੋ ਕਹ ਲਾਜ ਹਮਾਰੀ ਨੀਲਕੰਠ ਨਰ ਹਰਿ ਨਾਰਾਇਣ ਨੀਲ ਬਸਨ ਬਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਰ ਸੁਆਮੀ ਪਾਵਨ ਪਉਨ ਆਹਾਰੀ ਮਾਧਵ ਮਹਾਜੋਤ ਮਧੁ ਮਰਦਨ ਮਾਨ ਮੁਕੰਦ ਮੁਰਾਰੀ ਨਿਰਵਿਕਾਰ ਨਿਰਜੁਰ ਨਿਦਰਾ ਬਿਨ ਨਿਰਭਿਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰਿਦਰਸੀ ਕੁਕ੍ਰਿਤ ਪਰਨਾਸਨਕਾਰੀ ਤਨੁਰਪਾਨ ਤ੍ਰਿਤਮਾਨ ਤਰਾ ਤਰ ਅਨ ਵਿਕਾਰ ਆਸਿਤਾਰੀ ਹਉ ਮਾਤਿਮਾ ਦੇ ਚਰਨ ਸਰਨਾਗਿਤ ਕਰ ਗਹਿ ਲੇਹੋ ਉਬਾਰੀ ਰਾ ਕਲਿਆਣ ਪਾਸਾਹੀ ਦਸਵੀਂ ਬਿਨ ਕਰਤਾਰ ਨ ਕਿਰਤਮ ਮਾਨੋ ਆਦਿ ਅਜੂਨ ਅਜੈ ਅਬਨਾਸੀ ਤੇ ਪਰਮੇਸ਼ਰ ਜਾਨੋ ਰਹਾਉ ਕਹਾ ਪਇਓ ਜੋ ਆਨ ਜਗਤ ਮੈਂ ਕੇ ਅਸੁਰ ਹਰਿ ਘਾਏ ਅਧਿਕ ਪਰ ਪੰਜ ਦਿਖਾਏ ਸਭਨ ਕਹਾ ਆਪਹਿ ਬ੍ਰਹਮ ਕਹਾਏ ਭੰਜਨ ਗੜਨ ਸਮਰਾਥ ਸਦਾ ਪ੍ਰਭ ਸੋ ਕਿਮ ਜਾਤ ਕਿਨ ਆਇਓ ਤਾਤੇ ਸਰਬ ਕਾਲ ਕੇ ਆਸਿਕੋ ਘਾਏ ਬਚਾਏ ਨਾ ਆਇਓ ਕੈਸੇ ਤੋਹਿ ਤਾਰਖੈ ਸੁਨ ਜੜ ਆਪ ਡੁੱਬਿਓ ਭਵ ਸਾਗਰ ਛੁਟਿਓ ਕਾਲ ਫਾਸਤੇ ਤਬ ਹੀ ਗਹੋ ਸਰਨ ਜਗਤਾਗਰ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਫਕੀਰਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸੈਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭਟ ਖੇੜਿਆਂ ਦਾ ਰਹਿਣਾ ਤਿਲੰਗ ਕਾਫੀ ਪਾਸਾਹੀ ਦਸਵੀਂ ਕੇਵਲ ਕਾਲੀ ਕਰਤਾਰ ਆਦਿ ਅੰਤ ਅਨੰਤ ਮੂਰਤਿ ਗੜਨ ਭੰਜਨ ਹਾਰ ਰਹਾਉ ਨਿੰਦ ਦੀ ਜਾਣ ਕੇ ਸਮ ਸੱਤਰ ਮਿੱਤਰ ਨ ਕੋਏ ਕੌਣ ਬਾਟ ਪਰੀਤ ਸੈ ਪਥ ਸਾਰਥੀ ਰਥ ਹੋਏ ਤਾਤ ਮਾਤ ਨਾ ਜਾਤ ਜਾ ਕਰ ਪੁੱਤਰ ਪੌਤਰ ਮੁਕੰਦ ਕੌਣ ਕਾਜ ਕਹਾਹੇਗੇ ਜਗ ਆਨ ਦੇਵ ਕੀ ਨੰਦ ਦੇਵ ਦਇਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ ਕੌਣ ਉਪਮਾ ਤੌਨ ਕੋ ਮੁਖ ਲੇਤ ਨਾਮ ਮੁਰਾਰੀ ਰਾਗ ਪਾਤ ਪਾਤਸ਼ਾਹੀ ਦਸਵੀਂ ਸੋ ਕਿਮ ਮਾਨਸ ਰੂਪ ਕਹਾਏ ਸਿਧਿਆ ਸਮਾਧ ਸਾਧ ਹਾਰੇ ਕਿਉ ਹੂ ਨ ਦੇਖਨ ਪਾਏ ਰਹਾਉ ਨਾਰਦ ਵਿਆਸ ਪਰਾਸਰ ਧਰੂ ਸੇ ਧਿਆਵਤ ਧਿਆਨ ਲਗਾਏ ਵੇਦ ਪੁਰਾਣ ਹਾਰਿ ਹਟ ਛਾੜਿਓ ਤਦ ਵੀ ਧਿਆਨ ਨ ਆਏ ਦਾਨਵ ਦੇਵ ਪਿਸਾਜ ਪ੍ਰੇਤ ਤੇ ਨੇਥੈ ਨੇਤ ਕਹਾਏ ਸੂਛਮ ਤੇ ਸੂਛਮ ਕਰ ਤੀਨੇ ਬ੍ਰਿਧਨ ਬ੍ਰਿਧ ਬਤਾਏ ਭੂਮ ਆਕਾਸ ਪਤਾਲ ਸਵੈ ਸਾਜੀ ਏਕ ਅਨੇਕ ਸਦਾਏ ਸੋ ਨਰਕਾਲ ਫਾਂਸ ਤੇ ਬਾਚੇ ਜੋ ਹਰਿ ਸਰਨ ਸਿਧਾਏ ਦੇਵ ਗੰਧਾਰੀ ਪਾਤਸ਼ਾਹੀ ਦਸਵੀਂ ਇਕ ਬਿਨ ਦੂਸਰ ਸੋ ਨਾ ਚਿਨਾਰ ਭੰਜਨ ਗੜਨ ਸਮਰਾਤ ਸਦਾ ਪ੍ਰਭ ਜਾਣਤ ਹੈ ਕਰਤਾਰ ਰਹਾਉ ਕਹਾ ਪਇਓ ਜੋ ਆਤਿਹਿਤ ਚਿਤ ਕਰ ਬਹੁ ਵਿਦ ਸਿਲਾ ਪੁਜਾਈ ਪਾਨ ਥਕੇ ਪਾਹਨ ਕਹ ਪਰਸਦ ਕਛ ਕਰ ਸਿਧ ਨ ਆਈ ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨਾ ਖੈ ਹੈ ਤਾ ਮੈਂ ਕਹ ਸਿਧ ਹੈ ਰੇ ਜੜ ਤੋਹੇ ਕਛੂ ਵਰਦੈ ਹੈ ਜੋ ਜੀ ਹੋਤ ਦੇਤ ਕਛ ਤੋਹੇ ਕਰ ਮਨ ਬਚ ਕਰਮ ਵਿਚਾਰ ਕੇਵਲ ਏਕ ਸਰਣ ਸੁਆਮੀ ਬਿਨ ਯੋ ਨਾ ਕਥੈ ਉਧਾਰ ਦੇਵ ਗੰਧਾਰੀ ਪਾਤਸ਼ਾਹੀ ਦਸਵੀਂ ਬਿਨ ਹਰੀ ਨਾਮ ਨਾ ਬਾਚਨ ਪੈ ਹੈ ਚੌਧਾ ਲੋਕ ਜਾਹੇ ਬਸ ਕੀਨੇ ਤਾਤੇ ਕਹਾ ਪਲੈ ਹੈ ਰਹਾਉ RAM ਰਹੀਮ ਉਬਾਰ ਨਾ ਸਾ ਕੀ ਹੈ ਜਾ ਕਰ ਨਾਮ ਰਟੈ ਹੈ ਬ੍ਰਹਮਾ ਵਿਸ਼ਨ ਰੁਦਰ ਸੂਰਜ ਸਾਸੇ ਤੇ ਬਸ ਕਾਲ ਸਵੈ ਹੈ ਵੇਦ ਪੁਰਾਨ ਕੁਰਾਨ ਸਵੈ ਮਤ ਜਾ ਕਰ ਨੇਤ ਕਹੈ ਹੈ ਇੰਦਰ ਫਨਿੰਦਰ ਮੁਨਿੰਦਰ ਕਲਪ ਬਹੁ ਧਿਆਵਤ ਧਿਆਨ ਨਾ ਆਇਆ ਹੈ ਜਾ ਕਹ ਰੂਪ ਰੰਗ ਨਹਿ ਜਨਿਯਤ ਸੋ ਕਿਮ ਸਿਆਮ ਕਹੈ ਹੈ ਛੋਟੋ ਕਾਲ ਜਾਲ ਤੇ ਤਬ ਹੀ ਤਾਹੇ ਚਰਨ ਲਪਟੈ ਹੈ